ਇੱਥੇ ਮੇਰੇ ਮਸਤਾਨੇ ਭਜਨ ਕਰਿਆ ਕਰਨਗੇ ਇਹ ਦੂਸਰਾ ਭਾਈਚਾਰਾ ਪਿਆਕ ਮੰਡੇ ਕੇ ਨਾ ਲਿਆ ਕੇ ਇੱਥੇ ਡੰਗਰ ਵਿੱਚ ਵਾੜਤੇ ਸਿੱਖਾਂ ਨੇ ਡੱਕਿਆ ਇਹ ਆਖਣ ਲੱਗੇ ਇਹ ਸਾਡਾ ਥਾਂ ਹੈ ਜੱਦੀ ਅਸੀਂ ਆਪਣੇ ਥਾਂ ਵਿੱਚ ਬੇਸ਼ੱਕ ਤੁਸੀਂ ਭਾਵੇਂ ਕੋਈ ਬੂਟੇ ਲਾਤੇ ਨੇ ਆ ਬੋੜ ਦੇ ਜਾਂ ਤੁਸੀਂ ਆਖਿਆ ਸੀ ਸਰੋਵਰ ਪੁੱਟਿਆ ਨਹੀਂ ਤੁਹਾਡੇ ਨਾਂ ਨਹੀਂ ਲਾਇਆ ਸਿੱਖਾਂ ਬਹੁਤ ਕੁਝ ਕੀਤਾ ਪਰ ਇਹ ਆਖਣ ਲੱਗੇ ਇਹ ਤਰ੍ਹਾਂ ਨਹੀਂ ਫਿਰ ਸਰਕਾਰੇ ਕੇਸ ਚੱਲ ਪੂ ਜੇ ਤੁਹਾਨੂੰ ਮਿਲ ਜੂ ਤੇ ਲੈ ਲਿਓ ਬਹੁਤ ਯਤਨ ਹੋਇਆ ਜਦੋਂ ਦੇ ਚੱਲ ਪਈ ਫਿਰ ਇਥੋਂ ਤਾਂ ਹੀ ਗੱਲ ਚਲੀ ਗਈ ਭਈ ਜਿਹਦੇ ਕੋਲ ਸਬੂਤ ਹੋ ਜਿਹਦੇ ਕੋਲ ਕਬਜ਼ਾ ਹੋ ਪੁਰਾਣਾ ਉਹਨੂੰ ਇਹ ਥਾਂ ਮਿਲੂ ਤੇ ਫਿਰ ਪੁੱਛਿਆ ਜੀ ਉਹਨਾਂ ਦੀ ਤੇ ਜੱਦੀ ਜਾਇਦਾਦ ਆਏ ਤੇ ਤੁਹਾਡੇ ਕੋਲ ਕੋਈ ਪ੍ਰੂਫ ਹੈ ਲਿਖਤ ਇਹ ਹੁਣ ਕਬਜ਼ੇ ਦੀ ਗੱਲ ਹੋਣੀ ਤੁਹਾਡੇ ਕੋਲ ਕੀ ਕਬਜ਼ਾ ਹੈ ਤੇ ਫਿਰ ਸਿੱਖ ਜਿਹੜੇ ਖਲੋਤੇ ਸੀ ਉਹ ਤੇ ਫਿਰ ਚੁੱਪ ਕਰ ਗਏ ਵੀ ਸਤਿਗੁਰੂ ਹਰੀ ਸਿੰਘ ਮਹਾਰਾਜ ਜੀ ਖਲੋਤੇ ਸਤਿਗੁਰੂ ਹਰੀ ਸਿੰਘ ਮਹਾਰਾਜ ਜੀ ਆਂਦੇ ਫਿਰ ਮੈਂ ਕਿੰਨੇ ਕਿ ਚਿਰ ਦਾ ਕਬਜ਼ਾ ਦੱਸਾਂ ਪਤਾ ਨਿਗਾਹ ਕਰ ਆ ਵੇਖ ਮੇਰੇ ਪਰਵੱਟੇ ਸੜੇ ਇਹ ਤੇ ਇਹ ਤੇ ਦੋਵੇਂ ਭਾਈ ਅਸੀਂ ਹਮਨ ਕਰਦੇ ਰਹੇ ਹਾਂ ਪੁੱਛਿਆ ਬਾਬਾ ਸਾਹਿਬ ਕਦੋਂ ਦੇ ਸਤਿਗੁਰੂ ਅਰੀ ਸਿੰਘ ਮਹਾਰਾਜ ਜੀ ਆਖਿਆ ਤ੍ਰੇਤੇ ਯੁੱਗ ਦੇ ਇਹਨਾਂ ਦੀ ਤਾਂ ਹੁਣ ਦੀ ਧਰਤੀ ਆ ਸਾਡੀ ਤ੍ਰੇਤੇ ਯੁੱਗ ਦੀ ਧਰਤੀ ਆ ਉਹ ਜੀ ਚੀਨੀ ਵਾਲਾ ਜੀ ਤ੍ਰੇਤੇ ਯੁੱਗ ਦਾ ਕੋਈ ਸਬੂਤ ਦੇਣਾ ਪਊ ਜਿੰਨਾ ਚਿਰ ਕੋਈ ਸਬੂਤ ਸਾਹਮਣੇ ਨਾ ਨਜ਼ਰ ਆਇਆ ਉਹਨਾਂ ਚਿਰ ਕਿਸੇ ਨੇ ਨਹੀਂ ਮੰਨਣਾ ਤੁਹਾਡਾ ਤ੍ਰੇਤੇ ਯੁੱਗ ਦਾ ਸਤਿਗੁਰੂ ਅਰੀਸੂ ਸੱਚੇ ਪਾਤਸ਼ਾਹ ਜੀ ਆਖਿਆ ਅਸੀਂ ਦੋਵੇਂ ਭਾਈ ਇੱਥੇ ਹਮਨ ਕਰਦੇ ਰਹੇ ਆ ਇੱਥੇ ਸਾਡਾ ਤ੍ਰੇਤੇ ਯੁੱਗ ਦਾ ਮਹਾਰਾਜ ਜੀ ਦਾ ਮਹਾਰਾਜ ਰਾਮਚੰਦਰ ਜੀ ਦਾ ਆਸਣ ਵਿਛਿਆ ਹੈ ਅਸੀਂ ਹਮਨ ਕੀਤਾ ਉਹ ਸਾਡੇ ਕੋਲੇ ਸਮਗਰੀ ਫਿਰ ਆਖਿਆ ਗਿਆ ਬਾਬਾ ਸਾਹਿਬ ਇੰਜ ਨਹੀਂ ਮੰਨਿਆ ਜਾਣਾ ਸਾਵੇਂ ਨਜ਼ਰ ਆਵੇ ਤੇ ਤਾਂ ਫਿਰ ਕੁਝ ਦਿਨਾਂ ਦਾ ਵਿੱਚ ਅਰਸਾ ਲਿਆ ਗਿਆ ਇਹ ਉਧਰੋਂ ਇੱਕ ਮੰਡੇ ਕੇ ਇੱਥੇ ਪੁੱਟਣ ਨਹੀਂ ਦਿੰਦੇ ਇਹ ਸਰੋਵਰ ਵੜਨ ਨਹੀਂ ਦਿੰਦੇ ਸਾਡੀ ਜੱਦੀ ਜਾਇਦਾਦ ਆ ਤੁਹਾਡੇ ਨਾਂ ਨਹੀਂ ਲੱਗੀ ਤੇ ਉਧਰੋਂ ਰਾਤ ਇੱਥੇ ਜਿੰਨੇ ਸਿੱਖ ਰਹਿੰਦੇ ਸੀ ਸਾਰਿਆਂ ਦਾ ਨਾਂ ਲਿਖਿਆ ਹੁੰਦਾ ਸੀ ਨਾ ਉਹ ਅੰਦਰੋਂ ਬਾਹਰ ਆ ਸਕਦੇ ਸੀ ਨਾ ਬਾਹਰੋਂ ਕੋਈ ਅੰਦਰ ਜਾ ਸਕਦਾ ਸੀ ਕੁਝ ਕਿ ਇਉਂ ਨਾ ਬਣਿਆ ਰਿਹਾ ਜਿੰਨੇ ਬੰਦੇ ਭੈਣੀ ਸਾਹਿਬ 'ਚ ਲਿਖੇ ਸੀ ਉਹਨੇ ਰਾਤ ਰਹਿ ਸਕਦੇ ਸੀ ਬਾਹਰੋਂ ਆਇਆ ਬੰਦਾ ਨਹੀਂ ਰਿਹਾ ਜਾਂ ਰਿਹਾ ਸਕਦਾ ਹੈ ਸਕਦਾ ਬਾਹਰ ਕੱਢ ਦਿੰਦੇ ਹੁੰਦੇ ਸੀ ਨਾ ਇੱਥੋਂ ਵਾਲੇ ਨੂੰ ਬਾਹਰ ਜਾਣ ਦਿੰਦੇ ਸੀ ਇਹ ਫਿਰ ਕਿ ਉਹਦਾ ਅੱਗੇ ਪਰਚਾ ਆ ਗਿਆ ਉਧਰੋਂ ਦਿਨੇ ਇਹ ਨਹੀਂ ਪੇਸ਼ ਜਾਣ ਦਿੰਦੇ ਘੁੰਮੰਡੇ ਕੇ ਰਾਤ ਪੁਲਿਸ ਵਾਲੇ ਨਹੀਂ ਨਿਕਲ ਦਿੰਦੇ ਉੱਥੇ ਦਿਨ ਦਿੱਤਾ ਸੀ ਫਿਰ ਸਤਿਗੁਰੂ ਹਰੀ ਸੂ ਮਹਾਰਾਜ ਜੀ ਕੋਲ ਸਿੱਖਾਂ ਅਰਜ ਕੀਤੀ ਆ ਵੀ ਗਰੀਬ ਨਵਾਜ ਜੀ ਹੁਣ ਕੀ ਕਰੀਏ ਸਤਿਗੁਰੂ ਹਰੀ ਸਿੰਘ ਮਹਾਰਾਜ ਆਖਣ ਲੱਗੇ ਤੁਸੀਂ ਕੀ ਕਰਨਾ ਹੈ ਕੋਈ ਗੱਲ ਨਹੀਂ ਅੱਜ ਰਾਤ ਪੈ ਲੈਣ ਦੋ ਰਾਤ ਨੇਰੀ ਆ ਆਪਾਂ ਨੇਰੇ ਦੇ ਸਮੇਂ ਵਿੱਚ ਚੱਲ ਕੇ ਚਲੋ ਗਈ ਇਹ ਫਿਰ ਸਿਖਾਏ ਨੇ ਇਕੱਠੇ ਹੋ ਗਏ ਤੇ ਜਦੋਂ ਇਹਨਾਂ ਦੀ ਪਟਾਈ ਸ਼ੁਰੂ ਕੀਤੀ ਆ ਤੇ ਨਾਲੇ ਇਹ ਵੀ ਡਰ ਸੀ ਕਿ ਦਿਨ ਵੀ ਨਾ ਚੜ ਜੇ ਫੇਰ ਪਿਛਾਂ ਪਰਤਣਾ ਹੈ ਕੋਈ ਸਾਨੂੰ ਇਧਰੋਂ ਵੀ ਨਾ ਵੇਖ ਲਵੇ ਸਤਿਗੁਰੂ ਅਰੀ ਸਿੰਘ ਮਹਾਰਾਜ ਜੀ ਇੱਥੇ ਸਿੱਖਾਂ ਨੂੰ ਲਾ ਕੇ ਤਾਂ ਫਿਰ ਉਹ ਉੱਥੇ ਪਰੇ ਜਾ ਕੇ ਫਿਰ ਸਮਾਧੀ ਲਾ ਲਈ ਤੇ ਫਿਰ ਸਤਿਗੁਰੂ ਰਾਮ ਸਿੰਘ ਜੀ ਦੇ ਵਿਜੋਗ ਵਿੱਚ Yeah. <laughs>